ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਮੇਰਾ ਆਧਾਰੋ ਕਹਿੰਦਾ ਸੱਚਾ ਨਾਮ ਮੇਰਾ ਆਧਾਰ ਇਹ ਸੱਚਖੰਡ ਦੇ ਆਵਾਜ਼ ਆਈ ਹੈ ਕਰਤਾ ਤੇਰੇ ਸਭ ਕੁਝ ਹੈ ਇਧਰੋਂ ਕਿਹਾ ਸੀ ਨਾ ਉਧਰਲੀ ਆਵਾਜ਼ ਕੀ ਹੈ ਕਹਿੰਦਾ ਜੇ ਸਭ ਕੁਝ ਹੈ ਭਾਈ ਕਰ ਠੀਕ ਹੈ ਕਰਤਾ ਤੇਰੇ ਸਭ ਕੁਝ ਜਿਸ ਨਾਲ ਰਹਿ ਸੋ ਪਾਵੇ ਸਵਾਲ ਸੀ ਤੇਰੇ ਉਹ ਕਹਿੰਦਾ ਜੇ ਲੈਣਾ ਕੁਝ ਸਭ ਕੁਝ ਲੈਣਾ ਤਾਂ ਸੱਚਾ ਨਾਮ ਹੈ ਮੇਰਾ ਉਹਨੂੰ ਆਧਾਰ ਬਣਾਓ ਸੱਚਾ ਨਾਮ ਮੇਰਾ ਆਧਾਰ ਮੇਰਾ ਗੁਰੂ ਸਾਹਿਬ ਕਹਿੰਦੇ ਨੇ ਮੈਂ ਸੱਚੇ ਨਾਮ ਨੂੰ ਆਧਾਰ ਬਣਾ ਲਿਆ ਮੇਰਾ ਆਧਾਰ ਸੱਚਾ ਨਾਮ ਸੱਚ ਨਾਮ ਆਧਾਰ ਮੇਰਾ ਮੇਰੇ ਪਾਸੇ ਤੁਸੀਂ ਗੱਲ ਕਰ ਸਕਦੇ ਹੋ ਸੱਚ ਨਾਮ ਆਧਾਰ ਮੇਰਾ ਜਿਹਦੀ ਭੁੱਖਾਂ ਸਭ ਗਵਾਈਆਂ ਆਧਾਰ ਕਿਉਂ ਬਣਾਇਆ ਉਹਨੇ ਸੱਚੇ ਨਾਮ ਨੂੰ ਕਿਉਂਕਿ ਹੁਕਮ ਸੀ ਦਰਗਾਹ ਦਾ ਸੱਚੇ ਨਾਮ ਨੂੰ ਆਧਾਰ ਬਣਾਓ ਹੁਕਮ ਸੀ ਦਰਗਾਹ ਦਾ ਉਹ ਕਹਿੰਦੇ ਮੈਂ ਤਾਂ ਬਣਾ ਲਿਆ ਭਾਈ ਕੱਲ ਦੋਏ ਆ ਗਈ ਵਿੱਚ ਇਹਦੇ ਪਾਣਾ ਹੀ ਬਣਿਆ ਨਾ ਹੁਕਮ ਹੀ ਬਣਿਆ ਨਾ ਹੁਕਮ ਸੀ ਸੱਚੇ ਨਾਮ ਨੂੰ ਆਧਾਰ ਬਣਾਓ ਕਹਿੰਦੇ ਸੱਚਾ ਨਾਮ ਮੇਰਾ ਆਧਾਰ ਹੋ ਮੈਂ ਆਧਾਰ ਸੱਚੇ ਨਾਮ ਨੂੰ ਬਣਾ ਲਿਆ ਇਹ ਹੁਕਮ ਸੀ ਜਿਹੜ ਭੁੱਖਾ ਸਭ ਗਵਾਈਆਂ ਇਸ ਕਰਕੇ ਸਾਰੀਆਂ ਭੁੱਖ ਚਲੀ ਗਈ ਕੋਈ ਭੁੱਖ ਸੰਸਾਰੀ ਭੁੱਖ ਨਹੀਂ ਰਹੀ ਜੋ ਦੇ ਘਰ ਸਭ ਕੁਝ ਨਾਮ ਦੇ ਵਿੱਚ ਸਭ ਕੁਝ ਸਮਾਇਆ ਹੋਇਆ ਹੈ ਇਹਨੂੰ ਨਾਮ ਮਿਲ ਗਿਆ ਉਹ ਭੁੱਖੇ ਨਹੀਂ ਕੋਈ ਕਲ ਸ਼ਾਂਤੀ ਸੁਖ ਮਨ ਵਸ ਕਲ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈ ਕਰੀ ਸ਼ਾਂਤੀ ਕਦੀ ਸ਼ਾਂਤੀ ਸੁਖ ਮਨ ਆਏ ਵਸਿਆ ਉਧਰ ਸ਼ਾਂਤੀ ਕਰਤੀ ਬਿਲਕੁਲ ਹੀ ਜਿਹੜੀ ਅੱਗ ਸੀ ਤ੍ਰਿਸ਼ਨਾ ਦੀ ਬੁਝ ਗਈ ਧੂਆਂ ਨਹੀਂ ਨਿਕਲਦਾ ਨਾਲ ਜਦ ਧੂਆਂ ਨਿਕਲਦਾ ਜੋ ਗਰਮਾਇਸ਼ ਹੁੰਦੀ ਹੈ ਲੱਕੜੀ 'ਚ ਲੱਕੜੀ ਦੀ ਅੱਗ ਬੁਝਾ ਨਾ ਲੱਕੜੀ ਕਰ ਬੁਝਦੀ ਹੈ ਧੂਆਂ ਨਿਕਲਦਾ ਹੁੰਦਾ ਚਾਹੇ ਅੰਦਰ ਹੈ ਧੂਆਂ ਹੋਵੇ ਚਾਹੇ ਉਹ ਜਿਹੜਾ ਉੱਤੇ ਪਾਇਆ ਉਹਦੀ ਭਾਫ ਹੈ ਉਹ ਪਰ ਜਦ ਧੂਆਂ ਵੀ ਨਿਕਲਣ ਲੱਗ ਜਾਂਦਾ ਫਿਰ ਬਿਲਕੁਲ ਠੰਡ ਹੋ ਠੰਡੀ ਹੋ ਜਾਂਦੀ ਸੁਖ ਮਨ ਆਏ ਵਸਿਆ ਬੁਝ ਗਈ ਆਗ ਨਿਕਸੇ ਨਾ ਤੂੰ ਹਰਦੇ ਅੱਗ ਬੁਝ ਗਈ ਸ਼ਾਂਤੀ ਹੋ ਗਈ ਸੁਖ ਮਨ ਆਏ ਵਸਿਆ ਸੁਖ ਮਨ ਆਏ ਵਸਿਆ ਮਨ ਦੇ ਵਿੱਚ ਸੁਖ ਵਸ ਗਿਆ ਜਿੱਤੇ ਵਿਆਕੁਲਤਾ ਸੀ ਵਿਆਕੁਲਤਾ ਸੀ ਬੇਚੈਨੀ ਸੀ ਉੱਥੇ ਚੈਨ ਸ਼ਾਂਤੀ ਹੋ ਗਈ ਜਿਨ ਇੱਛਾ ਸਭ ਪੁਜਾਈਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਇਹ ਠੀਕ ਹੈ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ ਜਦੋਂ ਸੰਸਾਰ ਦੇ ਵਿੱਚ ਕੋਈ ਵੀ ਇੱਛਾ ਪੂਰੀ ਹੋ ਜਵੇ ਐਨੀ ਸ਼ਾਂਤੀ ਨਹੀਂ ਮਿਲਦੀ ਸਾਰੀਆਂ ਇੱਛਾਵਾਂ ਜਦ ਜਰ ਪੂਰੀ ਹੋ ਜਾਣ ਉਹ ਇਹ ਸ਼ਾਂਤੀ ਨਹੀਂ ਮਿਲਦੀ ਜਦ ਕੋਈ ਭੁੱਖੇ ਨਹੀਂ ਰਹੀ ਕਿਸੇ ਚੀਜ਼ ਦੀ ਫਿਰ ਇਹ ਸ਼ਾਂਤੀ ਇਹ ਅਨੰਦ ਉਦੋਂ ਦੀ ਅਵਸਥਾ ਹੈ ਇਹ ਆਨੰਦ ਸਾਹਿਬ ਦੀ ਬਾਣੀ ਹੈ ਅਨੰਦ ਹੈ ਕਿ ਅਨੰਦ ਦੀ ਉਹ ਵਿਆਖਿਆ ਹੋ ਰਹੀ ਹੈ ਇਹ ਆਨੰਦ ਦੀ ਉਹ ਵਿਆਖਿਆ ਸਾਰੀਆਂ ਇੱਛਾਵਾਂ ਜਦ ਪੂਰੀਆਂ ਹੋ ਜਾਂਦੀਆਂ ਨੇ ਅੱਗ ਬੁਝ ਜਾਂਦੀ ਹੈ ਧੂਆਂ ਨਹੀਂ ਨਿਕਲਦਾ ਤ੍ਰਿਸ਼ਨਾ ਰਹਿੰਦੀ ਹੋ ਨਹੀਂ ਅੰਦਰ ਫੇਰ ਆਨੰਦ ਹੁੰਦਾ ਪਹਿਲਾਂ ਆਨੰਦ ਨਹੀਂ ਹੁੰਦਾ ਕਿਸੇ ਦੇ ਵੀ ਪਹਿਲਾਂ ਤਾਂ ਆਨੰਦ ਝੂਠ ਦਾ ਪ੍ਰਤੀਕ ਹੈ ਹੰਕਾਰ ਦਾ ਪ੍ਰਤੀਕ ਹੈ ਮੈਨੂੰ ਆਨੰਦ ਹੈ ਲੋਕਾਂ ਨੂੰ ਹੈ ਨਹੀਂ ਉਹ ਝੂਠਾ ਆਨੰਦ ਹੈ ਸਦਾ ਸਭ ਪੁਜਾਈਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਗਈਆਂ ਅੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਗੁਰੂ ਦੇ ਉਪਰੋਂ ਦੀ ਮੈਂ ਆਪਣਾ ਮਨ ਸਦਾ ਲਈ ਕੁਰਬਾਨ ਕਰਤਾ ਕੀ ਕੁਰਬਾਨ ਕੀਤਾ ਆਪਣੋ ਨੂੰ ਬਲਦੀਓ ਉਹ ਕੁਰਬਾਨੀ ਦੇਣੀ ਸੀ ਹੋਰ ਕਿਹਦੀ ਦੇਣੀ ਸੀ ਕੁਰਬਾਨੀ ਮੰਨਦਾ ਹੀ ਰੌਲਾ ਸੀ ਸਾਰਾ ਹੋਰ ਤਾਂ ਰੌਲੇ ਕਿਸੇ ਦਾ ਨਹੀਂ ਸੀ ਇਸ ਗਿਆਨ ਤੋਂ ਦੀ ਮਨ ਕੁਰਬਾਨ ਕਰਤਾ ਮਨ ਵੇਚਦਾ ਮਨ ਵੇਚੇ ਸਤਗੁਰ ਕੇ ਪਾਸ ਮਨ ਕੁਰਬਾਨ ਕਰਕੇ ਵੇਚਦਾ ਦੇਤਾ ਜਿਸ ਦੀਆਂ ਇਹ ਵਡਿਆਈਆਂ ਉਹਦੀ ਵਡਿਆਈ ਹੈ ਫਿਰ ਜਿਹਨੂੰ ਦਿੱਤਾ ਜਿਹਦੇ ਉੱਤੋਂ ਮਨ ਵੇਚਿਆ ਕੁਰਬਾਨ ਕੀਤਾ ਉਹਦੀਆਂ ਵਡਿਆਈਆਂ ਨੇ ਮਨ ਨੂੰ ਇੰਨਾ ਸੁਖ ਹੋਇਆ ਇੰਨਾ ਸੁਖ ਹੋਇਆ ਇੰਨੀ ਖੁਸ਼ੀ ਹੋਈ ਕਿ ਕੁਰਬਾਨ ਹੋ ਗਿਆ ਮਨ ਵੀ ਹੁਣ ਕੁਝ ਚਾਹੀਦਾ ਹੀ ਨਹੀਂ ਮੈਨੂੰ ਇਹ ਆਨੰਦ ਅਵਸਥਾ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਇਸ ਕਰਕੇ ਸੰਤਾਂ ਨੂੰ ਨਾਨਕ ਕਹਿੰਦਾ ਤੁਸੀਂ ਬਥੇਰੀ ਮਾਲਾ ਫੇਲ ਲਈ ਬਥੇਰੇ ਪਖੰਡਵਾਦ ਕਰ ਲੈ ਬਥੇਰੇ ਤੀਰ ਦਾ ਇਸ਼ਨਾਨ ਕਰ ਲਏ ਕੁਝ ਨਹੀਂ ਮਿਲਿਆ ਕਿਸੇ ਨੂੰ ਮੈਨੂੰ ਵੀ ਨਹੀਂ ਮਿਲਿਆ ਤੁਹਾਡੇ ਵਿੱਚੇ ਸੀ ਮੈਂ ਤੇ ਚਿੱਟੇ ਕੱਪੜੇ ਵਾਲੇ ਵਾਲਾ ਧਾਰੀ ਸੰਤੋ ਸ਼ਬਦ ਰੂਪਿਆਰੋ ਆ ਜਿਹੜਾ ਸ਼ਬਦ ਹੈ ਨਾ ਸੱਚਾ ਨਾਮ ਆਤਮਾ ਦੀ ਆਵਾਜ਼ ਗੁਰਬਾਣੀ ਇਹਦੇ ਨਾਲ ਪਿਆਰ ਕਰ ਲੋ ਇਹ ਚੁਗੜ ਜਾਣਾ ਸਭ ਕੁਝ ਜਿਹੜਾ ਭਾਲਦੇ ਹੋ ਇਹ ਉਪਦੇਸ਼ ਹੈ ਸੱਚਖੰਡ ਦਾ ਇਹਦੇ ਨਾਲ ਪਿਆਰ ਕਰੋ ਇਹਦੇ ਨਾਲ ਈਰਖਾ ਨਾ ਕਰੋ ਈਰਖਾ ਕਰਦੇ ਸੀ ਇਹਦੇ ਨਾਲ ਈਰਖਾ ਕਰਦੇ ਹੁਣ ਵੀ ਈਰਖਾ ਕਰਦੇ ਨੇ ਉਹ ਈਰਖਾ ਉਦੋਂ ਵੀ ਕਰਦੇ ਸੀ ਤਾਂ ਹੀ ਕਹੇ ਚਿੱਟੇ ਜਨਗੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਤੀਜੇ ਬਾਸ਼ਾ ਨੇ ਕਿਹਾ ਹੈ ਇਹਦੇ ਨਾਲ ਈਰਖਾ ਕਰਦੇ ਸੀ ਵੀ ਸਾਡੀ ਰੋਜੀ ਰੋਟੀ ਬੰਦ ਕਰਦਾ ਹੈ ਤੇ ਸੱਤ ਸੀਗੇ ਬਨਾਸ ਕੇ ਠੱਗ ਤੇ ਤਾਂ ਹੀ ਕਿ ਕਬੀਰ ਨੇ ਬਨਾਸ ਕੇ ਠੱਗ ਸੱਚਾ ਨਾਮ ਮੇਰਾ ਆਧਾਰ ਹੋ ਮੇਰਾ ਆਧਾਰ ਮੈਂ ਸੱਚੇ ਨਾਮ ਨੂੰ ਆਧਾਰ ਬਣਾਇਆ ਸੱਚੇ ਨਾਮ ਨੂੰ ਆਧਾਰ ਜਦੇ ਬਣਾਇਆ ਜਾਊਗਾ ਜਦ ਇਹ ਸ਼ਬਦ ਨਾਲ ਤੁਸੀਂ ਪ੍ਰੇਮ ਕਰੋ ਪ੍ਰੇਮ ਕਰੋਗੇ ਜੋ ਸਭ ਕੁਝ ਮਿਲ ਜੂਗਾ ਤੁਹਾਨੂੰ ਵੀ ਮਿਲ ਸਕਦਾ ਮਿਲ ਸਕਦਾ ਮੇਰਾ ਆ ਸੱਚਾ ਨਾਮ ਹੈ ਮੈਨੂੰ ਸ਼ਾਂਤੀ ਹੈ ਮੈਨੂੰ ਆਨੰਦ ਹੈ ਕਿਉਂ ਮੈਂ ਇਹ ਜਿਹੜਾ ਉਪਦੇਸ਼ ਲਿਆ ਭਗਤਾਂ ਦੀ ਬਾਣੀ ਦਾ ਗੁਰੂ ਨਾਨਕ ਦੀ ਬਾਣੀ ਦਾ ਗੁਰੂ ਅੰਦਰ ਦੀ ਬਾਣੀ ਦਾ ਉਪਦੇਸ਼ ਜਿਹੜਾ ਮੈਂ ਲਿਆ ਮੈਂ ਉਹਦੇ ਨਾਲ ਪ੍ਰੇਮ ਕੀਤਾ ਮੇਰੇ ਹਿੱਤ ਵਿੱਚ ਹੈ ਗੱਲ ਵਸਤਾ ਬਦਲ ਜੀ ਅਨੰਦ ਹੋ ਗਿਆ ਤੁਸੀਂ ਵੀ ਇਹਦੇ ਨਾਲ ਪ੍ਰੇਮ ਕਰੋ ਇਹਦੇ ਨਾਲ ਨਫ਼ਰਤ ਨਾ ਕਰੋ ਇਹਨੂੰ ਇਹ ਨਾ ਮੰਨੋ ਸਾਡੇ ਖਿਲਾਫ ਹੈ ਵੀ ਸਾਨੂੰ ਕਹਿਤਾ ਤੁਸੀਂ ਸਿੱਖੇ ਨਹੀਂ ਉਹ ਸਿੱਖ ਨਹੀਂ ਸੱਚ ਬੋਲਿਆ ਸਿੱਖੀ ਬੁੱਧੀ ਬੈਠਿਆ ਤੁਹਾਡਾ ਹੀ ਨੁਕਸਾਨ ਹੈ ਹੀ ਰਮੰਦੇ ਰਹੋਗੇ ਸਿੱਖਾ ਤੁਹਾਡਾ ਨੁਕਸਾਨ ਹੈ ਇਹ ਖੈਰਾ ਨਹੀਂ ਤੇ ਜਿਹਾਂ ਦੀ ਅੱਗੇ ਜਲਦੇ ਰਹੋਗੇ ਜਬਲ ਬਣਨਾ ਬਣਿਆ ਰਹੂਗਾ ਪਰ ਗੁਰੂ ਦੀ ਬਦਨਾਮੀ ਹੈ ਗੁਰਬਾਣੀ ਦੀ ਵੀ ਬਦਨਾਮੀ ਹੈ ਗੁਰਬਾਣੀ ਦੀ ਬਦਨਾਮੀ ਨਹੀਂ ਇਹ ਤਾਂ ਜੀ ਦਵਾਈਓ ਗਲਤ ਹੈ ਗੁਰਬਾਣੀ ਦਾ ਕੋਈ ਤਾਕਤ ਹੈ ਨਹੀਂ ਕਸੂਰ ਸਾਡਾ ਹੈ ਬਦਨਾਮੀ ਹੋਊਗੀ ਗੁਰਬਾਣੀ ਦੀ ਰਿਜ਼ਲਟ ਨਹੀਂ ਠੀਕ ਹੁੰਦੇ ਜੇ ਰਿਜ਼ਲਟ ਨਹੀਂ ਠੀਕ ਆ ਰਹੇ ਗੁਰਬਾਣੀ ਦੇ ਸਿੱਖਾਂ ਦੇ ਕੋਲ ਰਿਜ਼ਲਟ ਹੈ ਨਹੀਂ ਕਿਤੇ ਲੋਕਾਂ ਨੂੰ ਸ਼ੱਕ ਹੋ ਜੂ ਇਹਦੇ ਤਾਂ ਹੀ ਕੱਖ ਨਹੀਂ ਗੁਰਬਾਣੀ ਚ ਭਈ ਇੱਕ ਦਵਾਈ ਚੱਲ ਰਹੀ ਹੈ ਸਾਰੇ ਬਰੀਜ਼ਾਂ ਦੀ ਬਰੀਜ਼ ਦੇ ਇੱਕ ਹਸਪਤਾਲ ਦੇ ਵਿੱਚ ਲੱਖਾਂ ਹੀ ਉਹਦੇ ਦਵਾਈ ਦਾ ਪ੍ਰੀਖਣ ਹੋ ਰਿਹਾ ਹੈ ਰਿਜ਼ਲਟ ਆ ਨਹੀਂ ਰਹੇ ਤੇ ਦਵਾਈ ਤੇ ਛੁੱਕਾ ਚਲੀ ਜਾਊਗੀ ਸਿੱਖਾਂ ਦੇ ਪ੍ਰੀਖਣ ਹੋ ਰਿਹਾ ਹੈ ਗੁਰਬਾਣੀ ਦਾ ਅੱਜ ਦੁਨੀਆ ਦੇਖ ਰਹੀ ਹੈ ਇਲੈਕਸ਼ਨ ਸਿੱਖ ਦੇ ਲੱਗ ਰਹੇ ਨੇ ਸਿੱਖਾਂ ਨੂੰ ਕੋਈ ਅਸਰ ਨਹੀਂ ਹੋ ਰਿਹਾ ਲੋਕ ਕਹਿੰਦੇ ਗੁਰਬਾਣੀ ਦਾ ਅਸਰ ਨਹੀਂ ਹੈ ਜੇ ਇਧਰ ਨੂੰ ਚਲੇਗੇ ਲੋਕਾਂ ਦਾ ਖਿਆਲ ਫਿਰ ਕੀ ਹੋਊਗਾ ਕਸੂਰ ਸਾਡਾ ਹੈ ਸ਼ੱਕ ਗੁਰਬਾਣੀ ਦਾ ਚਲੀ ਜਾਣੀ ਹੈ ਸੰਸਾਰ ਦੀ ਸੰਸਾਰ ਦੀ ਕੀ ਸਿੱਖਾਂ ਦੀ ਆਪਣੀਆਂ ਸ਼ੰਕਾ ਵੀ ਕੁਝ ਨਹੀਂ ਹੈ ਤਾਂ ਹੀ ਨਾ ਬੰਦੇ ਦੀ ਮਾਇਆ ਮੰਗਦੇ ਨੇ ਦੱਬਾ ਦੱਬ ਮੰਗੇ ਦੱਬਾ ਦੱਬ ਇਹ ਕਾਹਦੇ ਨਹੀਂ ਮੰਗਦੇ ਨਾਮ ਕਾਹਦੇ ਨਹੀਂ ਮੰਗਦੇ ਲੋੜ ਨਹੀਂ ਇਹ ਤਾਂ ਲੋੜ ਨਹੀਂ ਜੇ ਲੋੜ ਨਹੀਂ ਤਾਂ ਵੀ ਸਿੱਖ ਨਹੀਂ ਜਿਹਨੂੰ ਨਾਮ ਦੀ ਲੋੜ ਨਹੀਂ ਕੀ ਸਿੱਖਾ ਜੇ ਨਾਮ ਦੀ ਭੁੱਖ ਨਹੀਂ ਕੀ ਸਿੱਖਾ ਫਿਰ ਵੀ ਸਿੱਖਾਂ ਜੀ ਤੇ ਬਾਕੀ ਦੁਨੀਆ ਤਾਂ ਮੰਨੂਗੀ ਜੇ ਰਿਜ਼ਲਟ ਆਉਣਗੇ ਤੇ ਕੁਝ ਕੁਝ ਆਦਮੀ ਵੀ ਰਿਜ਼ਲਟ ਦਿਖਾ ਦੇਣਗੇ ਨਾ ਠੀਕ ਸੰਸਾਰ ਦੇ ਵਿੱਚ ਦੁਨੀਆ ਫਟਾਫਟ ਅਡਾਪਟ ਕਰ ਲੂਗੀ ਦਵਾਈ ਨੂੰ ਖੜ ਲੱਗ ਜੂਗੀ ਕੁਝ ਤਾਂ ਨਿਕਲੋ ਵਿੱਚੋਂ ਬਾਕੀ ਛੱਡੋ 100 200 400 ਮਰੀਜ਼ ਵੀ ਠੀਕ ਹੋ ਜਵੇ ਤਾਂ ਵਿਸ਼ਵਾਸ ਹੋ ਜਾਂਦਾ ਦੂਜੇ ਆਦਮੀ ਨੂੰ ਭਾਈ ਇਹ ਪਰਹੇਜ ਨਹੀਂ ਰੱਖਦੇ ਦੂਜੇ ਦੂਜੇ ਪਰਹੇਜ ਨਹੀਂ ਰੱਖਦੇ ਜਿਹੜਾ ਕੁਝ ਕਹਿਆ ਆ ਨਾ ਕਰੋ ਵਿੱਚੋਂ ਵੀ ਕਰੀ ਜਾਂਦੇ ਸੀ ਕੀ ਕਰ ਰਹੇ ਸੀ ਸਾਡੇ ਤੇ ਖੜੀ ਹੈ ਗੱਲ ਗੁਰਬਾਣੀ ਨੂੰ ਸੰਸਾਰ ਮੰਨੂ ਜਾਂ ਨਾ ਮੰਨੂ ਸਿੱਖਾਂ ਨੇ ਮੋਢਿਆਂ ਤੇ ਛੜਿਆ ਹੋਇਆ ਸਭ ਕੁਝ ਖਾਲਸੇ ਨੂੰ ਬੁਰਾਈ ਦਿੱਤੀ ਹੈ ਤੁਸੀਂ ਮੰਨਣੀ ਹੈ ਪਹਿਲਾਂ ਤਾਂ ਸੰਸਾਰ ਬਣੂਗਾ ਅਸੀਂ ਤਾਂ ਬੁਲਾਂਗੇ ਹੋਰ ਕੌਣ ਬਣੂਗਾ ਫਿਰ ਹੋਰ ਕੌਣ ਬਣੂ ਕਿਰਾਏ ਤੇ ਆਦਮੀ ਨਹੀਂ ਬੰਦੇ ਹੁੰਦੇ ਲੈ ਕੇ ਪੈਸਾ ਆ ਜਾਂਦਾ ਕਿਰਾਏ ਤੇ ਬੰਦੇ ਰੱਖ ਲਓ ਉਹ ਮੰਨਣ ਗੁਰਬਾਣੀ ਕੋਲ ਹੈ ਸਾਡੇ ਕੋ ਅਸੀਂ ਮੰਨਣੀ ਨਹੀਂ ਇਹਨਾਂ ਸਭ ਕੁਝ ਕਿਰਾਏ ਤੇ ਕਰਾਉਣ ਲੱਗੇ ਪ੍ਰਚਾਰ ਕਰਾਏ ਤੇ ਖੰਡਵਾੜ ਕਰਾਏ ਤੇ ਕੀਰਤਨ ਕਰਾਏ ਤੇ ਨੌਕਰੀ ਨੌਕਰ ਰੱਖੇ ਨੇ ਸਭ ਪੈਸੇ ਨਾਲ ਕਰਾ ਰਹੇ ਕੋ ਪੈਸੇ ਨਾਲ ਕੋ ਬੰਦੇ ਬਹੁਤ ਗਰੀਬ ਲੈ ਲਓ ਵੀ ਭਾਈ ਤੁਸੀਂ ਗੁਰਬਾਣੀ ਮੰਨੋ ਤੁਹਾਡਾ ਐਡੀ ਐਡੀ ਤਨਖਾਹ ਲਾ ਦਿੰਦੇ ਇਹ ਵੀ ਕਿਰਾਏ ਤੇ ਕਰਾ ਲਓ 50 50000 ਰੁਪਇਆ ਲਾ ਦੋ ਜਿਹੜੇ ਵਿਚਾਰੇ ਝੁੱਗੀ ਵਾਲੇ ਨੇ ਵੀ ਜਿਹੜਾ 50000 ਰੁਪਇਆ ਤੁਹਾਨੂੰ ਪਾਈ ਗੁਰਬਾਣੀ ਮੰਨੂ ਪਰ ਉਹ ਮੰਨ ਲੈਣਗੇ ਸ਼ਾਇਦ ਉਹ ਗਰੀਬ ਮੰਨ ਵੀ ਲਵੇ ਰਿਜ਼ਲਟ ਡੋਨਾ ਦੇ ਕੱਢ ਕੇ ਦਿਖਾ ਦਿਓ ਫਿਰ ਦੁਨੀਆ ਦਾ ਭਰੋਸਾ ਹੋ ਜਾ ਗੁਰਬਾਣੀ ਤੇ ਇਧਰ ਲਾ ਲਓ ਚਲੋ ਪੈਸਾ ਜੇ ਆਪ ਨਹੀਂ ਮੰਨਣੀ ਸੋਜੀ